ਅਥ ਮਾਤਾ ਮਿਲਣ ਰਸਾਵਲ ਛੰਦ ਸੁਨੇ ਰਾਮ ਆਏ ਸਭੈ ਲੋਗ ਧਾਏ ਲਗੇ ਆਨ ਪਾਇੰ ਮਿਲੇ ਰਾਮ ਰਾਇੰ ਕੋ ਚੌਰ ਟਾਰੈ ਕੋ ਪਾਨ ਖਾਰੈ ਪਰੇ ਮਾਤ ਪਾਇੰ ਲਏ ਕੰਠ ਲਾਇੰ ਮਿਲੈ ਕੰਠ ਰੋਮੈ ਮਨੋ ਸੋਗ ਧੋਵੈ ਕਰੈ ਬੀਰ ਬਾਤੈ ਸੁਨੇ ਸਰਬ ਮਾਤੈ ਮਿਲੇ ਲਛ ਮਾਤਮ ਪਰੇ ਪਾਏ ਭਰਾਤੰ ਕਰਿਓ ਦਾਨ ਏਤੋ ਗਨੈ ਕੌਣ ਕੇਤੋ मिले पार्थमातंक ही बातंग तनंग माद तो को अरिणी कीन मो को कहा दोष तेरा लिखी लेख मेरा हुनी है सो होई कह कौन कोई करो बोध मातंग मिल्यो फेर प्रातंग सुनयो पर्थ ताए पगंग शीश लाए परे राम अंकंग मिटी सर्व संकंग मिल्यो शत्रुहंता सरंग शास्त्र गंता ਜਟੰਗ ਤੂਰ ਚਾਰੀ ਪਗੰ ਰਾਮ ਰਾਰੀ ਕਰੀ ਰਾਜ ਅਰਚਾਤ ਜੰਗ ਭੇਦ ਚਰਚਾ ਕਰੈ ਗੀਤ ਗਾਨੰ ਭਰੇ ਵੀਰ ਮਾਨ ਦਿਓ ਰਾਮ ਰਾਜੰ ਸਰੇ ਸਰਬ ਕਾਜੰ ਬੁਲੈ ਬਿਪਲੀ ਨੇ ਸ੍ਰੁਤੋ ਚਾਰ ਕੀਨੇ ਪਏ ਰਾਮ ਰਾਜਾ ਬਜੇ ਜੀਤ ਬਾਜਾ ਭਜੰਗ ਪ੍ਰਿਆ ਛੰਦ ਚਹੁ ਚੱਕ ਕੇ ਛਤਰ ਧਾਰੀ ਬੁਲਾਏ ਤਰੇ ਅਤਰਨੀਕੇ ਪੁਰੀ ਔਦ ਆਏ ਗਹੇ RAM ਪਾਇੰ ਪਰਮ ਪ੍ਰੀਤ ਕਹਿ ਕਹਿ ਮਿਲੇ ਚਤਰ ਦੇਸੀ ਬੜੀ ਭੇਟ ਦੇ ਕਹਿ ਦਹਿ ਚੀਨ ਮਾ ਚੀਨ ਚੀਨ ਅੰਤ ਦੇ ਸੰਗ ਮਹਾ ਸੁੰਦਰੀ ਚੇਰ ਕਾਚਾਰ ਕੇ ਸੰਗ ਮਨੰ ਮਾਨ ਕੰਗ ਹੀਰ ਚੀਰੰ ਅਨੇਕੰ ਕੀਏ ਖੋਜ ਪਈਐ ਕਹੂੰ ਏਕ ਏਕੰ ਮਨੰ ਮੁਤੀਯੰ ਮਾਨ ਕੰਗ ਬਾਜ ਰਾਜੰ ਦਏ ਦੰਤ ਪੰਤੀ ਸਜੇ ਸਰਬ ਸਾਜੰ ਰਥੰ ਪੇਸ਼ਟੰ ਹੀਰ ਚੀਰੰ ਅਨੰਤੰ ਮਨੰ ਮਾਨ ਕੰਗ ਬਦ ਅਦੰ ਦੁਰੰਤੰ ਕਿਤੇ ਸਵੇਤ ਐਰਾਵ ਤੰਗ ਤੁਲ ਦੰਤੀ ਦਏ ਮੁਤੀਯੰ ਸਾਜ ਸਜੇ ਸੁਪੰਤੀ ਕਿਤੇ ਬਾਜ ਰਾਜੰਗ ਜਰੀ ਜੀਨ ਸੰਗੰ ਨਚੈ ਨਟ ਮਾਨੋ ਮਚੇ ਜੰਗ ਰੰਗੰ ਕਿਤੇ ਪਖਰੇ ਪੀਲ ਰਾਜਾ ਪ੍ਰਮਾਨੰ ਦਏ ਬਾਜ ਰਾਜੀ ਸਿਰਾ ਜੀ ਨਿਰਪਾਣੰ ਦਈ ਰਗਤ ਨੀਲੰ ਮਣੀ ਰੰਗ ਰੰਗੰ ਲਖਿਓ RAM ਕੋ ਅਤਰ ਧਾਰੀ ਅਪੰਗੰ ਕਿਤੇ ਪਸਮ ਪਾਟੰ ਬਰੰ ਸਵਰਨ ਬਰਣੰ ਮਿਲੇ ਪੇਟ ਲੈ ਭਾਂਤ ਭਾਂਤੰ ਅਪਰਨੰ ਕਿਤੇ ਪਰਮ ਪਾਟੰ ਬਰੰ ਭਾਨ ਤੇਜੰ ਦਏ ਸੀਯ ਤਾਮੰ ਸਭੋ ਭੇਜ ਭੇਜੰ ਕਿਤੇ ਭੂਖ ਨੰਗ ਭਾਣ ਤੇ ਜੰਗ ਅਨੰਤੰ ਪਠੇ ਜਾਨ ਕੀ ਪੇਟ ਦੈ ਦੈ ਦੁਰੰਤੰ ਕਨੇ RAM ਮਾਤਾਨ ਕੀ ਪੇਟ ਪੇਜੇ ਹਰੇ ਚਿੱਤ ਕੇ ਜਾਹੇ ਹੇਰੇ ਕਲੇਜੇ ਕਮੰ ਚੱਕਰ ਚੱਕਰੰ ਫਿਰੀ RAM ਦੋਹੀ ਮਨੋ ਬਿਉਤ ਬਾਗੋ ਤਿਮੰ ਸੀ ਸੋਹੀ ਪਠੈ ਛਤਰ ਦੈ ਦੈ ਛਿਤੰਗ ਛੋਣ ਤਾਰੀ ਹਰੇ ਸਰਬ ਗਰਵੰ ਕਰੇ ਪੁਰਬ ਪਾਰੀ ਖਟਿਓ ਕਾਲ ਏਵੰ ਪਏ ਰਾਮ ਰਾਜੰ ਫਿਰੇ ਆਨ ਰਾਮੰ ਸਿਰੰ ਸਰਬ ਰਾਜੰ ਫਿਰਿਓ ਜੈਤ ਪਤਰੰ ਸਿਰੰ ਸੇਤ ਛਤਰੰ ਕਰੇ ਰਾਜ ਆਗਿਆ ਤਰੈ ਬੀਰ ਯਤਰੰ ਦਇਓ ਏਕ ਏਕੰ ਅਨੇਕੰ ਪ੍ਰਕਾਰੰ ਲਖੇ ਸਰਬ ਲੋਕੰ ਸਹੀ ਰਾਵਣਾਰੰ ਸਹੀ ਵਿਸ਼ਨ ਦੇਵਾਰਦਨ ਦ੍ਰੋਹ ਹਰਤਾ ਚਹੂ ਚੱਕ ਜਾਨਿਓ ਸਿਆ ਨਾਥ ਪਰਤਾ ਸਹੀ ਬਿਸ਼ਨਿਓ ਤਾਰ ਕੈ ਤਾਹੇ ਜਾਣਿਓ ਸਭੋ ਲੋਕ ਖਿਆਤਾ ਵਿਧਾਤਾ ਬਝਾਨਿਓ ਫਿਰੀ ਚਾਰ ਚੱਕਰੰ ਚਤੁਰ ਚੱਕਰ ਧਾਰੰ ਭਇਓ ਚੱਕਰਵਰਤੀ ਭੂੰਗ ਰਾਵਣਾਰੰ ਲਖਿਓ ਪਰਮ ਜੋਗਿੰਦਰਨੋ ਜੋਗ ਰੂਪੰ ਮਹਾਦੇਵ ਦੇਵੰ ਲਖਿਓ ਭੂਪ ਭੂਪੰ ਮਹਾ ਸਤਰ ਸਤਰੰ ਮਹਾ ਸਾਧ ਸਾਧੰ ਮਹਾ ਰੂਪ ਰੂਪੰ ਲਖਿਓ ਵਿਆਦ ਬਾਧੰ ਤ੍ਰਿਯੰ ਦੇਵ ਤੁਲੰ ਨਰੰ ਨਾਰਨਾਹੰ ਮਹਾ ਜੋਦ ਜੋਦੰ ਮਹਾ ਬਾਹੰ ਸੁਰਤੰ ਕਰਤਾ ਰੁਦਰ ਰੂਪੰ ਮਹਾ श्रुतं वेदकर्ता गणं रुद्ररूपं महाजोगयोगं महापूपूपं परं पारगन्ता शिवं सिद्धरूपं बुद्धं बुद्धदाता हृदं हृदकूपं ਜਹਾ ਪਾਵਕੇ ਕੇ ਜੇਣ ਜੈਸੇ ਵਿਚਾਰੇ ਤਸੀ ਰੂਪ ਸੋ ਤੌਣ ਤੈਸੇ ਨਿਹਾਰੇ ਸਭੋ ਸ਼ਸਤਰ ਤਾਰੀ ਲਹੇ ਸ਼ਸਤਰ ਗੰਤਾ ਦੁਰੇ ਦੇਵ ਦਰੋਹੀ ਲਖੇ ਪ੍ਰਾਣ ਹੰਤਾ ਜਿਸੀ ਭਾਵ ਸੋ ਜਉਨ ਜੈਸੇ ਵਿਚਾਰੇ ਤਸੀ ਰੰਗ ਕੈ ਕਾਛ ਕਾਛੇ ਨਿਹਾਰੇ ਅਨੰਤ ਤੁਗਾ ਭੁਜੰਗ ਪ੍ਰਿਆ ਛੰਦ ਕਿਤੇ ਕਾਲ ਬੀਤਿਓ ਪਇਓ RAM ਰਾਜੰ ਸਭੈ ਸਤਰ ਜੀਤੇ ਮਹਾਜੁਧ ਮਾਲੀ ਫਿਰਿਓ ਚੱਕਰ ਚਾਰੋ ਦਿਸ਼ਾ ਮਦ ਰਾਮੰ ਪਇਓ ਨਾਮ ਤਾਤੇ ਮਹਾ ਚੱਕਰਵਰਤੀ ਸਭਾ ਬਿਪਿ ਆਗਸਤ ਤੇ ਆਦ ਲੈ ਕੈ ਭ੍ਰਿੰਗੰ ਅੰਗੁਰਾ ਬਿਆਸ ਤੇ ਲੈ ਵਿਸਿਸ਼ਟੰ ਵਿਸਵਾ ਮਿਤਰਿਓ ਬਾਲਮੀਕਿੰ ਸੁਵਤੰ ਦੁਰਵਾਸਾ ਸਵੈ ਕਸਪਤੇ ਆਦ ਲੈ ਕੈ ਜਬੈ ਰਾਮ ਦੇਖੈ ਸਭੈ ਵਿਪਿਆਏ ਪਰਿਓ ਧਾਇ ਪਾਇੰ ਸਿਆ ਨਾਥ ਜਗਤੰ ਦਇਓ ਪਾਦ ਰਗੁ ਤੇਨ ਦਈ ਆਸਿਖੰ ਮੋਨ ਨੇ ਪ੍ਰਸਿੰਨੰ ਭਈ ਰੇਖ ਰਾਮੰ ਬੜੀ ਗਿਆਨ ਚਰਚਾ ਕਹੋ ਸਰਬ ਜੋ ਪੈ ਬਢੈ ਏਕ ਗ੍ਰੰਥਾ ਵਿਦਾ ਬਿਪ ਕੀਨੇ ਕਨੀ ਦਛਨਾ ਲੈ ਚਲੇ ਦੇਸ ਤੇ ਸੰਗ ਮਹਾ ਚਿਤ ਹਰਖੰ ਇਹੀ ਬੀਜ ਆਇਓ ਮ੍ਰਿਤੰ ਸੂਨ ਵਿਪੰ ਜੀਐ ਬਾਲ ਆਜੈ ਨਹੀਂ ਤੋਹਿ ਸਰਾਪੰ ਸਭੈ RAM ਜਾਨੀ ਚਿਤੰਗ ਤਾਹੇ ਬਾਤਾ ਦਿਸੰ ਵਾਰਣੀ ਤੇ ਬਿਵਾਨੰ ਹਕਾਰਿਓ ਹੁਤੋ ਏਕ ਸੂਦਰੰ ਦਿਸਾ ਉੱਤਰ ਮਧੰ ਚੁਲੈ ਕੂਪ ਮਧੰ ਪਰਿਓ ਔਦ ਮੁਖੰ ਮਹਾ ਉਗਰ ਤੇ ਜਾਪ ਪਸਿਆਤ ਉਗਰੰ ਹਨਿਓ ਤਾਹੇ ਰਾਮੰ ਅਸੰ ਆਪ ਹਥੰ ਜਿਓ ਬ੍ਰਹਮ ਪੁੱਤਰੰ ਹਰਿਓ ਬ੍ਰਹਮ ਸੋਗੰ ਬਢੀ ਕੀਰਤ ਰਾਮੰ ਚਤਰ ਕੁੰਟ ਮਧੰ ਕਰਿਓ ਦਸ ਹੰਸਰ ਲਓ ਰਾਜ ਔਦੰ ਫਿਰੀ ਚੱਕਰ ਚਾਰੋ ਵਿਖੈ ਰਾਮ ਦੋਹੀ ਜਿਨੇ ਦੇਸ ਦੇ ਸੰਗ ਨਰੇ ਸੰਤ ਰਾਮੰ ਮਹਾ ਜੁਦ ਜੇਤਾ ਤਿਹੂ ਲੋਕ ਜਾਣਿਓ ਦਇਓ ਮੰਤਰੀ ਅਤਰੰਗ ਪ੍ਰਾਤ ਭਰਥੰ ਕਿਓ ਸੈਣ ਨਾਥੰ ਸੁਮਿਤਰਾ ਕੁਮਾਰੰ ਮ੍ਰਿਤਗਤ ਛੰਦ ਸੁਮਤ ਮਹਾਰਿਖ ਰਗਬਰ ਦੁੰਦ ਬਾਜ ਦਰ ਦਰ ਜਗ ਕੀਏ ਤੁਨ ਕਾਰਬਰ ਪੂਰ ਰਹੀ ਤੁਨ ਸੁਰਪੁਰ ਸੁਧਰ ਮਹਾਰਗ ਨੰਦਨ ਜਗਪਤ ਮੁਨਗਨ ਬੰਦਨ ਧਰ ਧਰ ਲੋ ਨਰ ਚੀਨੇ ਸੁਖ ਦਾ ਦੁਖ ਬਿਨ ਕੀਨੇ ਅਰ ਹਰ ਨਰ ਕਰ ਜਾਣੇ ਦੁਖ ਸੁਖ ਕਰ ਮਾਨੇ ਪੁਰ ਤਰ ਨਰ ਬਰਸੇ ਹੈ ਰੂਪ ਅਨੂਪ ਭੈ ਹੈ ਅਨਕਾ ਛੰਦ ਪ੍ਰਭੂ ਹੈ ਅਜੂ ਹੈ ਅਜੈ ਹੈ ਅਪੈ ਹੈ ਅਜਾ ਹੈ ਅਤਾ ਹੈ ਅਲੈ ਹੈ ਅਜੈ ਹੈ ਭੁਜੰਗ ਪ੍ਰਿਆ ਛੰਦ ਬੁਲਿਓ ਚਤਰ ਪ੍ਰਾਤੰ ਸੁਮਿਤਰਾ ਕੁਮਾਰੰ ਕਰਿਓ ਮਾਥ ਸੰਗ ਤਿਸੈ ਰਾਮਨਾਰੰ ਤਹਾਂ ਏਕ ਦੈਤੰ ਲਵੰ ਉਗਰ ਤੇਜੰ ਦਇਓ ਤਾਹੇ ਅਪੰ ਸਿਮੰ ਸੂਲ ਭੇਜੰ ਪਠਿਓ ਤੀਰ ਮੰਤਰੰ ਦਿਓ ਏਕ ਰਾਮੰ ਮਹਾ ਮਹਾਯੁਧ ਮਾਲੀ ਮਹਾ ਧਰਮ ਤਾਮੰ ਸਿਵੰ ਸੂਲ ਹੀਣੰ ਜਵੈ ਸਤਰ ਜਾਣਿਓ ਤਵੈ ਸੰਗ ਤਾਕੈ ਮਹਾਯੁਧ ਠਾਨਿਓ ਲਇਓ ਮੰਤਰ ਤੀਰੰ ਚਲਿਓ ਨਿਆਇ ਸੀ ਸੰਗ ਤ੍ਰਿਪੁਰ ਯੁਧ ਜੇਤਾ ਚਲਿਓ ਜਾਣੀ ਸੰਗ ਲਖਿਓ ਸੂਲ ਹੀ ਨੰਗ ਰਿਪੰਗ ਜਉਣ ਕਾਲੰ ਤਬੈ ਕੋ ਮੰਡਿਓ ਰਣੰਗ ਬਿਕਰਾਲੰ ਭਜੈ ਖਾਏ ਖਾਇੰ ਅਗਾਯੰਤ ਸੂਰੰ ਹਸੇ ਕੰਕ ਬੰਕੰ ਭੂਮੀ ਗੈਣ ਹੋਰੰ ਉਠੇ ਟੋਪ ਟੁਕੰ ਕਮਾਣੰ ਪ੍ਰਹਾਰੇ ਰਣੰ ਰੋਸ ਗੱਜੇ ਮਹਾ ਛਤਰ ਧਾਰੇ ਫਿਰਿਓ ਆਵ ਦੈਤੰ ਮਹਾ ਰੋਸ ਕਹਿ ਕਹਿ ਹਣੇ RAM ਪ੍ਰਾਤੰ ਵਹਿ ਬਾਣ ਲੈ ਕੈ ਰਿਪੰਗ ਨਾਸ ਹੇਤੰ ਦਿਓ RAM ਅਪੰ ਹਣਿਓ ਤਾਇ ਸੀਸੰ ਦੁਰਗਾ ਜਾਪ ਜਪੰ ਗਿਰਿਓ ਝੂਮ ਭੂਮੰਗ ਅਘੂਮਿਓ ਅਰਿਕਾਇੰ ਹਣਿਓ ਸਤਰਹੰ ਤਾਤ ਸਹਿ ਚਉ ਬਚਾਇੰ ਗਣੰਗ ਦੇਵ ਹਰਕੇ ਬਰਖੰਤ ਫੂਲੰ ਹਤਿਓ ਦੈ ਦ੍ਰੋਹੀ ਮਿਟਿਓ ਸਰਬ ਸੂਲੰ ਲਵੰ ਨਾਸ ਰੇਯੰ ਲਵੰ ਕੀਨ ਨਾਸੰ ਸਵੈ ਸੰਤ ਹਰਖੇ ਰਿਪੰ ਪੇ ਉਦਾਸੰ ਭਜੈ ਪ੍ਰਾਨ ਲੈ ਲੈ ਤਜੋ ਨਗਰ ਵਾਸੰ ਕਰਿਓ ਮਾਥ ਰੇਸੰ ਪੁਰੀ ਵਾਨ ਵਾਸੰ ਪਇਓ ਮਾਥ ਰੇਸੰ ਲਵੰ ਨਾਸ ਰਹੰਤਾ ਸਵੈ ਸ਼ਸਤਰਗਾਮੀ ਸੁਵੰ ਸ਼ਾਸਤਰਗੰਤਾ ਭੈ ਦੁਸ਼ਟ ਦੂਰੰ ਕਰੂਰੰ ਸੋ ਠਾਮੰ ਕਰਿਓ ਰਾਜ ਤੈ ਸੋ ਜਿਮੰ ਔਦ ਰਾਮੰ ਕਰਿਓ ਦੁਸ਼ਟ ਨਾਸੰ ਪਪਾਤੰਤ ਸੂਰੰ ਉਠੀ ਜੈ ਤੁਨੰ ਪੁਰ ਰਹੀ ਲੋਗ ਪੂਰੰ ਗਈ ਪਾਰ ਸਿੰਦੰ ਸੋ ਬਿੰਦੰ ਪ੍ਰਹਾਰੰ ਸੁਣਿਓ ਚੱਕਰ ਚਾਰੰ ਲਵੰ ਲਾਵਨਾਰੰ ਹਥ ਸੀਤਾ ਗੋਵਨ ਵਨਵਾਸ ਦੀਵੋ ਭਈ ਏਮ ਤਉਨੈ ਇਤੈ ਰਾਵਣਾਰੰ ਕਹੀ ਜਾਨ ਕੀ ਸੋ ਸੁਕਥੰ ਸੁਧਾਰੰ ਏਕ ਬਾਗੰ ਅਬਰਾਮੰ ਸੋਥੋਵੰ ਲਖੇ ਨੰਦਨੰ ਜੌਨ ਕੀ ਕ੍ਰਾਂਤ ਛੋਵੰ ਸੁਨੀ ਏਮ ਬਾਣੀ ਸਿਆ ਧਰਮ ਤਾਮੰ ਰਥਿਓ ਏਕ ਬਾਗ ਮਹਾ ਮਹਾਯਾਭਿਰਾਮੰ ਮਣੀ ਪੂਗਤੰ ਹੀਰ ਚੀਰੰ ਅਨੰਤੰ ਲਖੇ ਇੰਦਰ ਪੱਥੰ ਲਜੇ ਸੋਭਵੰਤੰ ਮਣੀ ਮਾਲ ਬਜਰੰਗ ਸੋਭਾਏ ਮਾਨੰ ਸਬੈ ਦੇਵ ਦੇਵੰ ਦੁਤੀ ਸੁਰਗ ਜਾਨੰ ਗੈ ਰਾਮ ਤਾਮੋ ਸਿਆ ਸੰਗ ਲੀਨੇ ਕਿਤੀ ਕੋਟ ਸੁੰਦਰੀ ਸਬੈ ਸੰਗ ਕੀਨੇ ਰਚਿਓ ਏਕ ਮੰਤਰੰ ਮਹਾ ਸੁਭਰ ਠਾਮੰ ਕਰਿਓ ਰਾਮ ਸੈਨੰ ਤਹਾ ਧਰਮ ਤਾਮੰ ਕਰੀ ਕੇਲ ਖੇਲੰ ਸੋ ਬੇਲੰ ਸੋ ਭੋਗੰ ਉਤੋ ਜਉਨ ਕਾਲੰ ਸਮੈ ਜੈਸ ਜੋਗੰ ਰਿਓ ਸੀ ਗਰਭੰ ਸੁਨਿਓ ਸਰਬ ਭਾਵੰ ਕਹੇ ਏਮ ਸੀਤਾ ਪੁਨਰ ਬੈਣ ਰਾਮੰ ਫਿਰਿਓ ਬਾਗ ਬਾਗੰ ਵਿਦਾਨਾਥ ਦੀ ਜੈ ਸੁਨੋ ਪ੍ਰਾਨ ਪਿਆਰੇ ਇਹ ਕਾਜ ਕੀ ਜੈ ਦਿਓ ਰਾਮ ਸੰਗੰ ਸੁਮਿਤਰਾ ਕੁਮਾਰੰ ਦਈ ਜਾਨਕੀ ਸੰਗ ਤਾਕੇ ਸੁਧਾਰੰ ਜਹਾਂ ਕੋਰ ਸਾਲੰ ਤਮਾਲੰ ਵਿਕਰਾਲੰ ਤਹਾ ਸੀ ਕੋ ਛੋਰ ਆਇਓ ਤਾਲੰ ਬਨੰ ਨਿਰਜਨੰ ਦੇਖ ਕਹਿ ਕਹਿ ਅਪਾਰੰ ਬਨੰ ਬਾਸ ਜਾਨੋ ਦਇਓ ਰਾਮ ਨਾਰੰ ਰੋਰੋਦੰ ਸਰੂਚੰ ਪਪਾਤੰਤ ਪ੍ਰਾਨੰ ਰਣੰ ਦੇਮ ਵੀਰੰ ਲਗੇ ਮਰਮ ਬਾਮੰ ਸੁਨੀ ਬਾਲਮੀਕੰ ਸ੍ਰੁਤੰ ਦੀਨ ਬਾਣੀ ਚਲਿਓ ਚੌਕ ਚਿੱਤੰ ਤਜੀ ਮੋਨ ਧਾਨੀ ਸਿਆ ਸੰਗ ਲੀਨੇ ਗਇਓ ਤਾਮ ਆਪੰ ਮਨੋ ਬਚ ਕਰਮੰ ਦੁਰਗਾ ਜਾਪ ਜਾਪੰ ਭਇਓ ਏਕ ਪੁੱਤਰੰ ਤਹਾ ਜਾਨ ਕੀ ਤੈ ਮਨੋ RAM ਕੀਨੋ ਦੁਤੀ ਰਾਮ ਤੇ ਲੈ ਵਹਿ ਚਾਰ ਚੇਨੰ ਵਹਿ ਉਗਰ ਤੇਜੰ ਮਨੋ ਅਪ ਅੰਸੰ ਦੁਤੀ ਕਾੜ ਭੇਜੰ ਦਿਓ ਏਕ ਪਾਲੰ ਸੋ ਬਾਲੰ ਰਖੀ ਸੰ ਲਸੈ ਚੰਦਰ ਰੂਪੰ ਕਿਦੋ ਦਿਓ ਸੰ ਗਇਓ ਏਕ ਦਿਵ ਦਿਵਸੰ ਰਖੀ ਸੰਧਿਆਨੰ ਲਇਓ ਬਾਲ ਸੰਗੰ ਗਈ ਸੀ ਨਾਨੰ ਰਹੀ ਜਾਤ ਸੀਤਾ ਮਹਾ ਮੋਨ ਜਾਗੇ ਬਿਨਾ ਬਾਲ ਪਾਲੰਗ ਲਖਿਓ ਸੂਗ ਪਾਗੇ ਕੁਸਾ ਹਾਥ ਲੈ ਕੇ ਰਚੋ ਏਕ ਬਾਲੰਗ ਤਿਸੀ ਰੂਪ ਰੰਗੰ ਅਨੂਪੰ ਉਤਾਲੰ ਫਿਰੀ ਨਾਏ ਸੀਤਾ ਕਹਾਨ ਦੇਖਿਓ ਉਹੀ ਰੂਪ ਬਾਲੰ ਸੋ ਪਾਲੰ ਵਸੇਖਿਓ ਕਿਰਪਾ ਮੋਨ ਰਾਜੰ ਕਨੀ ਜਾਨ ਕੀਨੋ ਦੁਤੀ ਪੁੱਤਰ ਤਾਤੇ ਕਿਰਪਾ ਜਾਨ ਦੀਨੋ ਇਸ ਸ੍ਰੀ ਵਿਚਿਤ੍ਰ ਨਾਟਕੇ RAM ਅਵਤਾਰ ਦੋਏ ਪੁੱਤਰ ਉਤਪੰਨੇ ਧਿਆਏ ਸਮਾਪਤਮ